ਸ਼ਲੋਕ ਜਹ ਸਾਧੂ ਗੋਬਿੰਦ ਭਜਨ ਕੀਰਤਨ ਨਾਨਕ ਨੀਤ ਨਾ ਹੋਂ ਨਾ ਤੂੰ ਨਹਿ ਛਟੈ ਨਿਕਟ ਨਾ ਜਾਈਓ ਦੂਤ ਜਿੱਥੇ ਸਾਧੂ ਗੋਬਿੰਦ ਭਜਨ ਔਰ ਗੋਬਿੰਦ ਦਾ ਭਜਨ ਹੋਵੇ ਗੋਬਿੰਦ ਨਾਲ ਜੁੜਿਆ ਹੋਵੇ ਭਜਨ ਦਾ ਮਤਲਬ ਹੈ ਗੋਬਿੰਦ ਨਾਲ ਜੁੜਨ ਦੀ ਪ੍ਰਕਿਰਿਆ ਸਮਝਾਈ ਜਾਂਦੀ ਹੋਵੇ ਗੋਬਿੰਦ ਨਾਲ ਕਿਵੇਂ ਜੁੜਨਾ ਹੈ ਇਹ ਜਿਹੜੀ ਥਿਊਰੀ ਹੈ ਵਿਧੀ ਹੈ ਇਹ ਸਮਝਾਈ ਜਾਂਦੀ ਹੋਵੇ ਸਮਝੀ ਜਾਂਦੀ ਹੋਵੇ ਕੀਰਤਨ ਰਾਣਕ ਨੀਤ ਔਰ ਉਸਤਤੀ ਹੋਵੇ ਕੀਰਤੀ ਹੋਵੇ ਕੀਰਤੀ ਕੀ ਹੋਵੇ ਕੀਰਤੀ ਹੋਵੇ ਜਿਹਨੇ ਸ੍ਰਿਸ਼ਟੀ ਸਾਜੀ ਹੈ ਬਣਾਈ ਉਹਦੀ ਜਸ ਹੋਵੇ ਜਿਹਦੇ ਹੁਕਮ ਨਾਲ ਸ੍ਰਿਸ਼ਟੀ ਚੱਲ ਰਹੀ ਹੈ ਉਹਦੀ ਕੀਰਤੀ ਹੋਵੇ ਮਤਲਬ ਹੈ ਕਿਰਤ ਦੀ ਕੀਮਤੀ ਨਾ ਹੋਵੇ ਕਰਤੇ ਦੀ ਕੀਮਤੀ ਹੋਵੇ ਕਰਤੇ ਦੀ ਕੀਮਤੀ ਜਿਹੜਾ ਕੀਰਤੀ ਦੇ ਜੋਗ ਹੈ ਉਸੇ ਦੀ ਕੀਮਤੀ ਹੋਵੇ ਨਾ ਹੋ ਨਾ ਤੂੰ ਨਾ ਛੁਟਾ ਨਿਤ ਨਾ ਜਾਈਓ ਦੂਤ ਨਾ ਹੋ ਉਤੇ ਹੋਵੇਂ ਨਹੀਂ ਹੁੰਦੀ ਨਾ ਤੂੰ ਤੇ ਤੂੰ ਵੀ ਨਹੀਂ ਰਹਿੰਦਾ ਜੇ ਤੂੰ ਉਥੇ ਮੈਂ ਵੀ ਹਾਂ ਨਹਿ ਛੁਟੀ ਜਿੱਤੇ ਤੂੰ ਉੱਥੇ ਮੈਂ ਸੰਤੋਖ ਦੇ ਤੂੰ ਔਰ ਮੈਂ ਦੋਏ ਨੇ ਸੰਤੋਖ ਤੱਕ ਤੂੰ ਔਰ ਮੈਂ ਦੋਏ ਨੇ ਸ਼ਬਦ ਵਿੱਚ ਜਾਂ ਸੁਤ ਸਮਾਜ ਨਹੀਂ ਤੂੰ ਦੋਏ ਮੈਂ ਦੋਏ ਨਹੀਂ ਰਹਿੰਦੇ ਉਤੇ ਨਾ ਸੰਤ ਰਹਾ ਨਾ ਸੇਵਕ ਰਿਹਾ ਸ਼ਬਦ ਵਿੱਚ ਸਮਾ ਗਿਆ ਨਾ ਹੋ ਨਾ ਤੂੰ ਨਾ ਮੈਰਣ ਨਾ ਤੈ ਨਾ ਛੁਟਹੀਂ ਨਿਕਟ ਨਾ ਜਾਈ ਨੂੰ ਕਹਤੇ ਹਉ ਲੱਗਦਾ ਮੈਂ ਨਹੀਂ ਲੱਗਦਾ ਹਉ ਜਦੋਂ ਬੋਲਦਾ ਤੇ ਚਿਤ ਬੋਲਦਾ ਕਿਹਾ ਜੀ ਨੂੰ ਹਉ ਆਇਆ ਦੂਰੋਂ ਚੱਲ ਕੇ ਮੈਂ ਤੱਕੀ ਤੋਂ ਸੰਭਾਈ ਤੂੰ ਮਨ ਵਸਦਾ ਬੋਲਦਾ ਗੁਰ ਸਤਗੁਰ ਬੋਲਦਾ ਮਨ ਨੂੰ ਕਹਿਣਾ ਤੈ ਨਾ ਮੈਂ ਰਹਿਣਾ ਸੱਚ ਮਨ ਨੂੰ ਕਹਿ ਹੈ ਮਨ ਵਾਸਤੇ ਤੂੰ ਹੈ ਜੇ ਮਨ ਜੇ ਤੂੰ ਚਿਤ ਵਾਸਤੇ ਮਨ ਦੀ ਇੱਥੇ ਫਿਰ ਤਾਂ ਮਨ ਦੀ ਬਾਣੀ ਹੋਊਗੀ ਬੰਦੇ ਲੈਵਲ ਤੇ ਬਾਣੀ ਹੋਊਗੀ ਗੁਰਬਾਣੀ ਹੈ ਗੁਰ ਕਾ ਵਚਨ ਜੇ ਗੁਰ ਤੂੰ ਕਹਿੰਦਾ ਕਿਹਨੂੰ ਕਹਿੰਦਾ ਇਹ ਤਾਂ ਮਨ ਨੂੰ ਕਹਿੰਦਾ ਹੈ ਪਰਮੇਸ਼ਰ ਨੂੰ ਕਹਿੰਦਾ ਹੈ ਹੋਰ ਤਾਂ ਕੋਈ ਨਹੀਂ ਪਰਮੇਸ਼ਰ ਨੂੰ ਤਾਂ ਕਹਿ ਨਹੀਂ ਸਕਦਾ ਮਨ ਨੂੰ ਕਹਿੰਦਾ ਨਾ ਹੋ ਜੇ ਮਨ ਬੋਲਦਾ ਤਾਂ ਕਹਿੰਦਾ ਨਾ ਮੈਂ ਸਭ ਲੱਗੀ ਗੱਲ ਜੇ ਮਨ ਬੋਲਦਾ ਤਾਂ ਮੈਂ ਕਹਿੰਦਾ ਜੇ ਚਿੱਤ ਬੋਲੂਗਾ ਹਉ ਕਹੂਗਾ ਹਉ ਆਇਆ ਦੂਰੋਂ ਚੱਲ ਮੈਂ ਟੱਕੀ ਤੋਂ ਸੁਣਾਈ ਸੁਣਾਈ ਮੈਨੇ ਟੱਕੀ ਸਰੀਰ ਦੇ ਧਾਰੀ ਹੋ ਕੇ ਟੱਕੀ ਹੈ ਤੱਕੋ ਸੁਣਾਈ ਦੇ ਸੁਣਾਈ ਤਾਂ ਨੇ ਟੱਕੀ ਹੈ ਨਾ ਛੜ ਤਾਂ ਮੈਂ ਆਇਆ ਬਸ ਮੈਂ ਸੀ ਇਹ ਛੜ ਨਹੀਂ ਸੀ ਹੁੰਦੀ ਨਾ ਹਉ ਨਾ ਤੂੰ ਮੈਂ ਛੁਟਹੀ ਨਿਕਲਣਾ ਜਾਈ ਉਹ ਦੂਤ ਨਹੀਂ ਛੁਟਾ ਇਹ ਸਾਰਾ ਨਾ ਹਉ ਨਾ ਤੂੰ ਮੈਂ ਛੁਟਹੀ ਨਿਕਲਣਾ ਜਾਈ ਉਹ ਦੂਤ ਦੋ ਜਿਹੜਾ ਭਰਮ ਹੈ ਭਰਮ ਨਹੀਂ ਨੇੜੇ ਹੁੰਦਾ ਸਭ ਕੁਝ ਛੁੱਟ ਜਾਂਦਾ ਉਦੋਂ ਉਦੋਂ ਛੁੱਟ ਜਾਂਦਾ ਉਹ ਨਹੀਂ ਅਰਥ ਕਰ ਸਕਦੇ ਅਸੀਂ ਜਿਹੜੇ ਉਹ ਕਰਦੇ ਨੇ ਦੂਤ ਨੂੰ ਕਹੇ ਦੂਤ ਨੂੰ ਦੂਤ ਜਮਕਾ ਦੂਤ ਦਾ ਪਰਮ ਭਰਮ ਚ ਚੇਤਨ ਨਹੀਂ ਹੁੰਦਾ ਜੜ ਹੁੰਦਾ ਜੜ ਨੂੰ ਸਮੋਧਨ ਨਹੀਂ ਕੀਤਾ ਜਾ ਸਕਦਾ ਕੋਈ ਉਹਨਾਂ ਨੇ ਇਮੇਜਿਨਰੀ ਅਰਥ ਕੀਤੇ ਨੇ ਹਿੰਦੂ ਵਾਤ ਵਾਲੇ ਅਰਥ ਹੋ ਜਾਣਗੇ ਮਨ ਨੂੰ ਸੰਬੋਧਨ ਹਾਂ ਬਾਰੇ ਸਾਰੇ ਮਨ ਨੂੰ ਸੰਬੋਧਨ ਦੂਤ ਨੇ ਨੇੜੇ ਆਉਂਦਾ ਉਦੋਂ ਫਿਰ ਨਿਕਟ ਨਾ ਜਾਇਓ ਦੂਤ ਪਰ ਹੁਣੇ ਨੇੜੇ ਆਉਣਾ ਹੁੰਦਾ ਜੇ ਸੁਰਤ ਸ਼ਬਦ ਨਾਲ ਜੁੜੀ ਹੋਵੇ ਪਰ ਉਹ ਤੇ ਹੋਊਗਾ ਜੇ ਜਿੱਥੇ ਸੂਰਜ ਹੁੰਦਾ ਉੱਥੇ ਹਨੇਰਾ ਨਹੀਂ ਹੁੰਦਾ ਕਹਿੰਦੇ ਪਰਮ ਦਾ ਉੱਥੇ ਖਤਰਾ ਹੀ ਨਹੀਂ ਕੋਈ ਹੈ ਪਰਮ ਤੋਂ ਉੱਤੇ ਚੌਕਸ ਰਹਿਣ ਦੀ ਲੋੜ ਨਹੀਂ ਹੈ ਨੇੜੇ ਜਾਂਦਾ ਨਿਕਲਣਾ ਚਾਹੀਦਾ ਉਹ ਦੂਰ ਇੱਥੇ ਇਹ ਹੈ ਵੀ ਦੋਹਾਂ ਦੀ ਹਸਤੀ ਮਿਟ ਜਾਂਦੀ ਹੈ ਜਿਹੜਾ ਹਰਦੀ ਪੀਰੀ ਚੂਨਾ ਉਜਲ ਪਾਏ ਹਨ ਦੋਨੋਂ ਵਰਣ ਗਵਾਏ ਹਾਂ ਮੈਂ ਤੇ ਦੋਨਾਂ ਦੇ ਵਰਣ ਖਤਮ ਹੋ ਜਾਂਦੇ ਪਹਿਲਾਂ ਮੈਂ ਦੀ ਗੱਲ ਕੀਤੀ ਹੈ ਨਾ ਪਹਿਲਾਂ ਮੈਂ ਦੀ ਗੱਲ ਕੀਤੀ ਹੈ ਹੁਣ ਹਾਂ ਦੀ ਗੱਲ ਕੀਤੀ ਹੈ ਹਾਂ ਜਿਹੜਾ ਹੈ ਅਸਲ ਦੇ ਵਿੱਚ ਜਿਹੜਾ ਮੈਂ ਹੁੰਦੀ ਹੈ ਨਾ ਮੈਂ ਹੰਕਾਰ ਹੈ ਹੋਰ ਕਿਸਮ ਦਾ ਹੰਕਾਰ ਹੈ ਹਾਂ ਮੈਂ ਉਹ ਤੇ ਹੈਗੀ ਜਦੋਂ ਹੋਰ ਔਰ ਮੈਂ ਦੋ ਜੀ ਜਾਣੇ ਹਾਂ ਮੈਂ ਦੋ ਜੀ ਜਾਣੇ ਹਾਂ ਅਤੇ ਮੈਂ ਹਾਂ ਉਹ ਹੰਕਾਰ ਹੈ ਜਿਹਦੇ ਵਾਸਤੇ ਦੂਆ ਜਿਹਨੂੰ ਭਰਮ ਕਹਿੰਦੇ ਅਸੀਂ ਸਿਰਫ ਭਰਮੇ ਭੁੱਲਾ ਉਹਨੂੰ ਹਾਂ ਕਹਿੰਦੇ ਉਹ ਹੁੰਦੀ ਹੈ ਉਹ ਕਿਨੂੰ ਹੁੰਦੀ ਹੈ ਉਹ ਹੰਸ ਨੂੰ ਹੈ ਉਹ ਮੈਂ ਮੰਨੂ ਹਾਂ ਰਾਜੇ ਜੂ ਨਾ ਹੋਇਆ ਚੱਲ ਕੇ ਹੁਣ ਮੈਂ ਟੱਕੀ ਤਾਂ ਸੁਣਾਈ ਹੁਣ ਮਨ ਕਰਕੇ ਸੁਣਾ ਟੱਕੀ ਸੁਣ ਤੱਕੀ ਮੈਂ ਸਰੀਰ ਦੇ ਨਾਲ ਹੈ ਮੈਂ ਦੇਹਧਾਰੀ ਹੈ ਹੌਦੇਧਾਰੀ ਨਹੀਂ ਹੁੰਦਾ ਹੌਦੇਧਾਰੀ ਨਹੀਂ ਹੁੰਦਾ ਬਸ ਹੋਰ ਮੈਂ ਦੋਏ ਨਹੀਂ ਰਹੇ ਹੋਰ ਮੈਂ ਦੋਏ ਨਹੀਂ ਰਹਿਣੀਆਂ ਮੈਂ ਤਾਂ ਪਹਿਲਾਂ ਮਰ ਗਈ ਹਾਂ ਵੀ ਮਰਨੀ ਹੈ ਨਾ ਹੁਣ ਨਾ ਹੋ ਨਾ ਤੂੰ ਨਹਿ ਹਾਂ ਨਾ ਜਾਈਓ ਤੂੰ ਤੂੰ ਨਾ ਤੂੰ ਮੈਨੂੰ ਤੂੰ ਗਿਆ ਹਾਂ ਮੈਨੂੰ ਤੂੰ ਗਿਆ ਮਨ ਨੂੰ ਕਿਹਾ ਤੈਨੂੰ ਨਹੀਂ ਰਹਿਣਾ ਇੱਕ ਹੋ ਗਿਆ ਨਾ ਇੱਕ ਹੋਏ ਤਾਂ ਜਾ ਉਗੂਗਾ ਦੋਏ ਰਹਿਣਗੇ ਇੱਕ ਤਾਂ ਹੋ ਗਿਆ ਦਾਲ ਤੋਂ ਹੁਣ ਦਾਲ ਦੇ ਦੋਏ ਪਾਸੇ ਜਿਹੜੇ ਨੇ ਇੱਕ ਹੋ ਗਏ ਜਾਂ ਉਗੂਗਾ ਫਿਰ ਬੂਟਾ ਬਣੂਗਾ ਫਿਰ ਨਾ ਹੋ ਰਹਿਣਾ ਨਾ ਤੂੰ ਰਹਿਣਾ ਫਿਰ ਤਾਂ ਪੇੜ ਬਣ ਜਾਣਾ ਉਹ ਦੋਏ ਪੇੜ ਤੇ ਸਮਾ ਜਾਣੇ ਨੇ ਹੋ ਜਾਣਾ ਇੱਕ ਜਦ ਹੋਊਗਾ ਸੱਚ ਜਦ ਪਰਮਾਨੈਂਟ ਇੱਕ ਤਾਂ ਹੋਊਗਾ ਰੂਪ ਤਾਂ ਆ ਪੇੜ ਤੇ ਸਮਾਊਗਾ ਫਿਰ ਜਨਮ ਪਦਾਰਥ ਹੈ ਤਾਂ ਮਿਲਿਆ ਜਨਮ ਪਦਾਰਥ ਉਹ ਬੀਜ ਹੈ ਅਜੋ ਇੱਕ ਬੀਜ ਬੀਜੋ ਸੁਝੇ ਕੋਈ ਫਿਰ ਉਹਨੂੰ ਤਾਂ ਸੱਚੀ ਨਹੀਂ ਹੁੰਦੀ ਵੀ ਜਿਹਨੂੰ ਤਾਂ ਜਦ ਬਸ਼ਰੂ ਬਣਨਾ ਹੈ ਫਿਰ ਤਰਵਰ ਰੂਪੀ ਰਾਮ ਹੈ ਰਾਮ ਕਬੀਰਾ ਇੱਕ ਪਏ ਹੈ ਕੋਈ ਨਾ ਸਕਾ ਪਛਾਣ ਫਿਰ ਨਾ ਹੋ ਰਿਹਾ ਨਾ ਮੈਂ ਰਿਹਾ ਫਿਰ ਕੀ ਬਣ ਗਿਆ ਫਿਰ ਬਣ ਗਿਆ ਰਾਮ ਨਾ ਹਉ ਨਾ ਤੂੰ ਮੈਂ ਛੁਟੇ ਹੈ ਨਿਕਟ ਨਾ ਜਾਈਓ ਦੂਤ ਹਾਂ ਫਿਰ ਦੂਤ ਦਾ ਕੰਮ ਨਹੀਂ ਹੈਗਾ ਫਿਰ ਉਹ ਜਮ ਜਮ ਤਾਂ ਸੰਸਾਰ ਚ ਹੈ ਜਮ ਤਾਂ ਸੰਸਾਰ ਚ ਸੂਰਜ ਕੋਲ ਹਨੇਰਾ ਹੁੰਦਾ ਹੁੰਦਾ ਨੇਰਾ ਤਾਂ ਪਹਿਲਾਂ ਹੀ ਖਤਮ ਹੋ ਗਿਆ ਨੇਰਾ ਤਾਂ ਪਹਿਲਾਂ ਹੀ ਖਤਮ ਹੋ ਗਿਆ ਫਿਰ ਕਹਿੰਦੇ ਦੁਬਾਰਾ ਭਰਮ ਪੈਣ ਦੀ ਗੁੰਜਾਇਸ਼ ਨਹੀਂ ਹੁੰਦੀ ਤੇ ਕਾਕਾ ਕਿਰਨ ਕਮਲ ਵਿੱਚ ਪਾਵੇ ਸਸੀ ਬਗਾਸ ਸੰਪਟ ਨਹੀਂ ਆਵੇ ਪਹਿਲੇ ਹੀ ਨਹੀਂ ਹੁੰਦਾ ਨੇਰਾ ਤਾਂ ਪੌੜੀ ਜਦੋਂ ਇੱਕ ਹੁਣ ਅਸਲ 'ਚ ਇੱਕ ਜਲ ਹੋਇਆ ਜਲ ਵਿੱਚ ਬਣਿਆ ਬੀਜ ਵਿੱਚ ਇੱਕ ਜ਼ਰੂਰ ਹੋਇਆ ਪਰ ਇੱਕ ਵੀ ਦੋ ਵੀ ਨੇ ਬੀਜ ਵਿੱਚ ਦਾਲ ਫੇਰ ਹੋ ਜੂ ਦਾਲ ਵਿੱਚ ਹੀ ਹੁੰਦੀ ਹੁੰਦੀ ਹੈ ਜਿੰਨਾ ਜਰ ਬੀਜ ਆ ਉਹਨਾਂ ਜਰ ਦਾਲ ਦਾ ਖਤਰਾ ਹੁੰਦਾ ਜਿੰਨਾ ਜਰ ਬੀਜ ਆ ਉਹਨਾਂ ਜਰ ਜਨਮ ਮਰਨਾ ਉਹਨਾਂ ਜਰ ਅਧਾਰ ਹੋਣਾ ਉਹਦੇ ਜਿੰਨਾ ਜਰ ਬੀਜ ਆ ਉਹਨਾਂ ਜਰ ਜਨਮ ਮਰਨਾ ਜਿੱਦਣ ਬਿਰਛ ਬਣ ਗਿਆ ਜਨਮ ਮਰਨ ਤਾਂ ਘਟ ਹੋਣਾ ਫੇਰ ਅਸਲ ਜੇ ਕੋਣਾ ਜਿੰਨਾ ਜਰ ਚਾਹੇ ਸਾਬਤ ਹੈ ਬੀਜ ਹੈ ਜਨਮ ਮਰਨ ਹੈ ਸਾਬਤ ਤਾਂ ਹੈ ਪਰ ਪੂਰਾ ਨਹੀਂ ਹੈ ਕਮੀ ਹੈ ਵੀ ਤਾਂ ਛੋਟਾ ਜਿਹਾ ਵੀ ਹੁੰਦਾ ਹੈ ਜੰਮਣ ਦੇ ਕਾਬਲ ਨਹੀਂ ਹੁੰਦਾ ਆਕਾਰ ਨਹੀਂ ਪੂਰਾ ਬਣੇ